ਸਤਿਗੁਰੂ ਫਰਮਾਇਆ ਕਾਰੀ ਇਹ ਕਰਿਓ ਗੁਰੂ ਦੁਆਰੇ ਹੋਏ ਕੈ ਸਾਹਿਬ ਸੰਭਾਲਿਓ ਸਾਹਿਬ ਸਦਾ ਹਜੂਰ ਹੈ ਭਰਮੇ ਕੇ ਛੋੜ ਕੱਟ ਕੇ ਅੰਤਰ ਜੋਤ ਧਰੇ ਹਰ ਕਾ ਨਾਮ ਅੰਮ੍ਰਿਤ ਹੈ दारू ਇਹੋ ਲਾਇਓ ਸਤਿਗੁਰ ਕਾ ਭਾਣਾ ਚਿਤ ਰਖੋ ਸੰਜਮ ਸੱਚਾ ਨੇਹੋ ਨਾਨਕ ਐਥੇ ਸੁਖ ਹੈ ਅੰਦਰ ਰਖਸੀ ਅੱਗੇ ਹਰਸਿਓ ਤੇਲ ਕਰੇ ਸ਼ਲੋਕ ਮਹਲਾ ਇਹ ਲੜੀਵਾਰ ਕਥਾ ਹੈ ਇਹ ਅਕਥ ਕੀ ਕਥਾ ਹੈ ਇੱਕ ਪੁਆਇੰਟ ਤੇ ਗੱਲ ਨਹੀਂ ਹੈ ਇੱਕ ਤਰਤੀਬ ਨਾਲ ਗੱਲ ਕਹੀ ਹੋਈ ਹੈ ਜਦੋਂ ਤਰਤੀਬ ਨਾਲ ਗੱਲ ਕਹੀ ਹੁੰਦੀ ਹੈ ਗੱਲ ਹੋਰ ਹੁੰਦੀ ਜਦੋਂ ਇੱਕ ਪੁਆਇੰਟ ਤੇ ਅਟੈਕ ਕਰਕੇ ਉਹ ਕੱਟਿਆ ਹੁੰਦਾ ਗੱਲ ਹੋਰ ਹੁੰਦੀ ਅਸਲ ਹਕੀਕਤ ਹੈ ਕੀ ਹਕੀਕਤ ਕੀ ਹੈ ਸਤਿਗੁਰੂ ਫਰਮਾਇਆ ਕਾਰੀ ਇਹ ਕਰਿਓ ਸਤਿਗੁਰੂ ਫਰਮਾਇਆ ਪਹਿਲਾਂ ਤਾਂ ਪਿੱਛੋਂ ਸਤਿਗੁਰੂ ਨੇ ਫਰਮਾਇਆ ਪਰਮੇਸ਼ਰ ਨੇ ਫਰਮਾਇਆ ਜਿਹੜਾ ਬੋਲਣ ਵਾਲਾ ਉਹ ਕਹਿੰਦਾ ਮੈਨੂੰ ਸਤਿਗੁਰੂ ਨੇ ਫਰਮਾਇਆ ਅਸੀਂ ਨਹੀਂ ਕਹਿ ਸਕਦੇ ਸਤਿਗੁਰੂ ਨੇ ਫਰਮਾਇਆ ਬੋਲਣ ਵਾਲਾ ਸਤਿਗੁਰੂ ਨੇ ਫਰਮਾਇਆ ਕਹ ਰਿਹਾ ਫਿਰ ਉਹ ਸਤਿਗੁਰੂ ਕੋਲ ਬੋਲਣ ਵਾਲੇ ਨੂੰ ਫਰਮਾਇਆ ਅਸਲ ਦੇ ਵਿੱਚ ਸਾਨੂੰ ਨਹੀਂ ਫਰਮਾਇਆ ਜੇ ਅਸੀਂ ਆਪਣੇ ਤੇ ਲਾ ਲਿਆ ਤਾਂ ਸਤਿਗੁਰੂ ਬੋਲਣ ਵਾਲਾ ਬਣ ਜਾਊਗਾ ਫਿਰ ਬਾਣੀ ਸਾਡੀ ਹੋ ਜੂਗੀ ਉਹਦੀ ਨਹੀਂ ਫਿਰ ਬਾਣੀ ਰਹਿਣੀ ਫਿਰ ਤਾਂ ਬਾਣੀ ਸਾਡੀ ਹੋ ਗਈ ਫਿਰ ਅਸੀਂ ਬੋਲ ਰਹੇ ਹਾਂ ਬੋਲਣ ਵਾਲਾ ਨਹੀਂ ਬੋਲ ਰਿਹਾ ਮਹੱਲੇ ਮਹੱਲਾ ਤੀਜਾ ਤੀਜੇ ਵਾਲੇ ਦੀ ਬਾਣੀ ਨਹੀਂ ਰਹਿਣੀ ਫਿਰ ਅਸਲ ਮਹੱਲਾ ਤੀਜਾ ਕਹਿ ਰਿਹਾ ਕਿਸੇ ਨੂੰ ਸਤਿਗੁਰੂ ਉਹਨੇ ਫਰਮਾਇਆ ਮੈਨੂੰ ਜਿੰਨਾ ਚਿਰ ਅਸੀਂ ਇੱਥੋਂ ਦੀ ਬਾਣੀ ਪੜ੍ਹਦੇ ਵੀ ਕੌਣ ਬੋਲ ਰਿਹਾ ਹੈ ਕੀ ਕਹਿ ਰਿਹਾ ਤੁਸੀਂ ਅਰਥ ਉਹਦੇ ਕਿਹਨੂੰ ਕਹਿ ਰਿਹਾ ਕਿਹਨੂੰ ਕਹਿ ਰਿਹਾ ਅਸੀਂ ਤਾਂ ਸੁਣਨ ਵਾਲੇ ਹਾਂ ਉਹਨਾਂ ਦਾ ਲਿਖਿਆ ਪੜਨ ਵਾਲੇ ਇਹ ਉਹਨਾਂ ਦਾ ਲਿਖਿਆ ਹੋਇਆ ਕੁਝ ਉਹ ਪੜ ਰਹੇ ਹਾਂ ਅਸੀਂ ਪੜ ਕੇ ਸਮਝਣਾ ਵੀ ਉਹਨਾਂ ਨਾਲੇ ਵਰਤੀ ਹੋਈ ਘਟਨਾ ਆਪਣੀ ਹੱਡ ਬੀਤੀ ਦੱਸ ਰਹੇ ਨੇ ਉਹ ਇਹ ਘਟਨਾ ਵਰਤੀ ਹੋਈ ਹੈ ਉਹਨਾਂ ਨਾਲ ਸਤਿਗੁਰੂ ਨੇ ਉਹਨਾਂ ਨੂੰ ਫਰਮਾਨ ਕੁਝ ਕੱਲਿਆ ਸੁਰੇਹਾ ਕੱਲਿਆ ਕਾਰੀ ਇਹ ਕਰਿਓ ਇਹ ਕੰਮ ਕਰਿਓ ਗੁਰੂ ਦੁਆਰੇ ਹੋਏ ਕਾ ਸਾਹਿਬ ਸੰਭਾਲੇ ਹੋ ਗੁਰੂ ਦੁਆਰੇ ਹੋਏ ਕਾ ਜੇ ਗੁਰਦੁਆਰਾ ਕੀ ਹੋਇਆ ਤੂੰ ਪਾਈਏ ਗੁਰਦੁਆਰੋ ਗੁਰਦੁਆਰੇ ਦੇ ਵਿੱਚ ਬੈਠ ਕੇ ਸਾਹਿਬ ਸੰਭਾਲ ਲਿਓ ਉੱਥੇ ਸਾਹਿਬ ਨੂੰ ਸੰਭਾਲ ਜੋ ਸ਼ਬਦ ਆਊਗਾ ਤੁਰਕੀ ਬਾਣੀ ਆਊਗੀ ਸਰਿਆ ਆਊਗਾ ਉੱਥੇ ਉਹਦੀ ਸੰਭਾਲ ਕਰੇ ਉੱਥੇ ਸੁਣ ਇੱਥੇ ਬੈਠ ਕੇ ਨਹੀਂ ਸੁਣ ਸਕਦੇ ਸੁਣਦਾ ਹੀ ਨਹੀਂ ਜਿੰਨਾ ਚਿਰ ਤੁਸੀਂ ਹਿਰਦੇ ਵਿੱਚ ਗੁਰੂ ਦੁਆਰਾ ਕੀ ਹੁੰਦਾ ਅਸਲ ਦੇ ਵਿੱਚ ਜਿੱਤੇ ਤਤ ਗਿਆਨ ਮਿਲਦਾ ਨਾ ਸਾਨੂੰ ਉਹ ਗੁਰੂ ਦੁਆਰਾ ਹੁੰਦਾ ਗਿਆਨ ਇੱਥੇ ਵੀ ਮਿਲਦਾ ਬੈਠ ਕੇ ਸਾਰੇ ਗਿਆਨ ਦੇ ਇੱਥੇ ਗਿਆਨ ਦਿੰਦੇ ਔਰ ਉਹ ਗਿਆਨ ਗੁਰੂ ਨਹੀਂ ਹੁੰਦਾ ਉਹ ਗਿਆਨ ਗੁਰੂ ਨਹੀਂ ਗੁਰੂ ਗਿਆਨ ਉਹ ਹੁੰਦਾ ਜਿਹੜਾ ਪਰਮ ਦਾ ਨਾਸ ਕਰੇ ਗਿਆਨ ਗੁਰੂ ਆਤਮਾ ਉਪਦੇਸ਼ ਆਤਮ ਦਾ ਜਿਹੜਾ ਗਿਆਨ ਹੈ ਆਤਮਾ ਦਾ ਗਿਆਨ ਹੈ ਨਿਰਾਕਾਰ ਦੀ ਸੋਚੀ ਹੈ ਉਹੀ ਨੇੜਾ ਦੂਰ ਕਰ ਸਕਦੀ ਹੈ ਉਹ ਗਿਆਨ ਗੁਰੂ ਹੈ ਕਿਉਂਕਿ ਜਿਹੜਾ ਬਾਹਰਲਾ ਗਿਆਨ ਮਾਇਆ ਦਾ ਉਹ ਮਾਇਆ ਦੇ ਵਿੱਚ ਜਿਹੜੀ ਸ਼ੰਕਾ ਬਣ ਉਹੀ ਦੂਰ ਕਰਦਾ ਮਾਇਆ ਪ੍ਰਤੀ ਜਿਹੜੀ ਸ਼ੰਕਾ ਨੇ ਸਾਨੂੰ ਉਹ ਦੂਰ ਕਰਦਾ ਅੱਗ ਕਿਉਂ ਜਲਦੀ ਹੈ ਕਿਹੜੀ ਚੀਜ਼ ਜਲਦੀ ਹੈ ਕਿਹੜੀ ਚੀਜ਼ ਜਾਣਨ ਦੇ ਵਿੱਚ ਮਦਦ ਕਰਦੀ ਕਾਰਬਨ ਜੜ ਵਾਲੀ ਚੀਜ਼ ਹੈ ਆਕਸੀਜਨ ਦੀ ਹਾਜ਼ਰੀ ਜਲਦੀ ਹੈ ਵਰਨਾ ਜਲ ਨਹੀਂ ਸਕਦੀ ਜੇ ਆਕਸੀਜਨ ਨਾ ਹੋਵੇ ਕਾਰਬਨ ਨੂੰ ਅੱਗ ਨਹੀਂ ਲੱਗਦੀ ਅੱਗ ਨਹੀਂ ਲੱਗਦੀ ਕਿਵੇਂ ਪਤਾ ਲੱਗਾ ਕੋਈ ਤਾਂ ਪਤਾ ਲੱਗਿਆ ਨਾ ਕੋਈ ਤਾਂ ਪਤਾ ਲੱਗਿਆ ਉਹ ਖੋਜ ਪਰ ਮਾਇਆ ਦੀ ਹੋਈ ਹੈ ਗੁਰੂ ਨੇ ਇਹ ਗੁਰ ਹੈ ਗੁਰ ਕੀ ਹੋਇਆ ਕਿ ਆਕਸੀਜਨ ਜੜਦੀ ਨਹੀਂ ਹੈ ਜੜ ਵਿੱਚ ਬਦਲ ਕਰਦੀ ਜੜਦੀ ਨਹੀਂ ਹੈ ਜੜ ਵਿੱਚ ਬਦਲ ਕਰਦੀ ਜੜ ਵਾਲੀ ਚੀਜ਼ ਹੋਵੇ ਵਿੱਚ ਬਦਲ ਕਰਦੀ ਜੜ ਵਾਲੀ ਚੀਜ਼ ਤਾਂ ਜੁੜ ਜੋ ਆਕਸੀਜਨ ਹੈ ਜੇ ਜਿੱਥੇ ਅੱਗ ਲੱਗੀ ਹੋਈ ਉਥੋਂ ਆਕਸੀਜਨ ਹਟਾ ਦਈਏ ਪਰੇ ਹੋਰ ਉੱਥੇ ਜਿਹੜੀ ਹੈ ਗੈਸ ਛੱਡ ਦਈਏ ਅੱਗ ਹੋ ਜਾਂਦੀ ਗੈਸ ਨਾਲ ਵੀ ਅੱਗ ਹੋ ਜਾਂਦੀ ਗੈਸ ਨਾਲ ਉਹ ਗੈਸ ਆਕਸੀਜਨ ਨੂੰ ਨਹੀਂ ਨੇੜੇ ਆਉਣ ਦਿੰਦੀ ਬਸ ਅੱਗ ਹੋ ਜਾਂਦੀ ਪਾਣੀ ਪਾਉਣ ਦੀ ਲੋੜ ਨਹੀਂ ਪਰ ਜਿਹੜੇ ਅਸੀਂ ਲੋਕ ਤਾਂ ਪਾਣੀ ਪਾਉਂਦੇ ਸੀ ਸਿਰਫ ਇਹਨਾਂ ਨੂੰ ਇਹ ਖੋਜ ਦਾ ਪਤਾ ਨਹੀਂ ਉਹ ਤਾਂ ਪਾਣੀ ਪਾਉਂਦੇ ਸੀ ਨਾ ਪਾਣੀ ਪਾਉਂਦੇ ਉਹ ਕਹਿੰਦੇ ਪਾਣੀ ਪਾਉਣ ਦੀ ਲੋੜ ਨਹੀਂ ਹੁਣ ਅਨਪੜ੍ਹ ਆਦਮੀ ਦਾ ਹੈਰਾਨ ਹੋ ਵੀ ਪਾਣੀ ਤੇ ਬਿਨਾਂ ਕਿਵੇਂ ਕੋਈ ਹਾਂ ਡੱਡ ਗਏ ਸਨ ਬਿਜਲੀ ਵਾਲੀ ਅੱਗ ਨੂੰ ਹੋਰ ਤਰ੍ਹਾਂ ਦੇ ਮਿੰਟ ਬੁਝਾਉਂਦੇ ਨੇ ਤੇਲ ਵਾਲੀ ਅੱਗ ਨੂੰ ਹੋਰ ਤਰ੍ਹਾਂ ਬੁਝਾਉਂਦੇ ਨੇ ਇਹ ਗਿਆਨ ਦਾ ਵਿਸ਼ਾ ਸੀ ਨਾ ਜੀ ਹੈ ਤਾਂ ਮਾਇਆ ਦਾ ਇਹਨੂੰ ਗੁਰੂ ਨਹੀਂ ਕਹਿ ਸਕਦੇ ਗਿਆਨ ਗੁਰੂ ਹੈ ਪਰ ਤਤ ਗਿਆਨ ਗੁਰੂ ਤਤ ਵਸਤੂ ਦਾ ਗਿਆਨ ਹੈ ਜਿਹੜਾ ਉਹ ਗੁਰੂ ਮਾਇਆ ਜੇ ਤਤ ਗਿਆਨ ਨਹੀਂ ਹੁੰਦਾ ਵਾਯੂ ਤਤ ਹੈ ਵਾਯੂ ਤਤ ਹੈ ਮਾਇਆ ਦਾ ਪਰ ਵਾਯੂ ਤਾਂ ਅਨੰਤ ਪ੍ਰਕਾਰ ਦੀ ਹੈ ਕਿਤੇ ਪਾਣੀ ਕਿਤੇ ਪਾਣੀ ਕਿਤੇ ਵੈਸੰਤਰ ਇਹਦਾ ਵੱਖਰਾ ਗਿਆਨ ਉਹਦਾ ਵੱਖਰਾ ਉਹਦਾ ਵੱਖਰਾ ਉਹਦਾ ਵੱਖਰਾ ਇੱਕ ਇੱਕ ਤੱਤ ਦੇ ਵੱਖਰੇ ਵੱਖਰੇ ਗਿਆਨ ਪਰ ਪਰਮ ਤੱਤ ਦਾ ਇੱਕੋ ਹੀ ਗਿਆਨ ਪਰਮ ਤੱਤ ਨੂੰ ਰੂਪਣ ਵੇਖਿਆ ਮਾਇਆ ਦੇ ਤੱਤ ਦਾ ਗਿਆਨ ਇੱਕ ਨਹੀਂ ਹੈ ਕਿਸੇ ਦਾ ਦੱਸੋ ਕਿਹੜੇ ਗਿਆਨ ਦਾ ਤੱਤ ਇੱਕ ਸਵਾਇ ਆਕਾਸ਼ ਤੇ ਪ੍ਰਕਾਸ਼ ਦੀ ਗੱਲ ਨਹੀਂ ਕਰਦੀ ਕੋਈ ਸਵਾਇ ਆਕਾਸ਼ ਤੇ ਮਾਇਆ ਦੇ ਕਿਸੇ ਤੱਤ ਦਾ ਇੱਕ ਗਿਆਨ ਨਹੀਂ ਹੈ ਗੈਸਾਂ ਸਭ ਹਵਾ ਨੇ ਵੱਖਰੀਆਂ ਵੱਖਰੀਆਂ ਗੈਸਾਂ ਦਾ ਵੱਖਰਾ ਵੱਖਰਾ ਸੁਭਾਅ ਹੈ ਤੇਜ਼ਾਬ ਵੀ ਪਾਣੀ ਹੈ ਪੈਟਰੋਲ ਵੀ ਪਾਣੀ ਹੈ ਪਾਣੀ ਵੀ ਪਾਣੀ ਹੈ ਪਾਣੀ ਵੀ ਬਹੁਤ ਕਿਸਮ ਦਾ ਰਲੇ ਦੇ ਸਾਲਟ ਨੇ ਖਾਰਾ ਪਾਣੀ ਹੈ ਮਿੱਠਾ ਉਹਨਾਂ ਦਾ ਪ੍ਰਭਾਵ ਵੀ ਅਡੋਟ ਚੀਜ਼ਾਂ ਤੇ ਇਸ ਕਰਕੇ ਇੱਕ ਪਾਣੀ ਨਹੀਂ ਕਹਤੇ ਪੌਣ ਪਾਣੀ ਬਸੰਤ ਪਾਣੀ ਬਸੰਤ ਸਬਜ਼ੀਆਂ ਚੋਂ ਪਾਣੀ ਨਿਕਲਦਾ ਰਸਾਂ ਚੋਂ ਰਸ ਨਿਕਲਦਾ ਜਿਹੜਾ ਪਾਣੀ ਫਲਾਂ ਚੋਂ ਫਲਾਂ ਚੋਂ ਰਸ ਨਿਕਲਦਾ ਪੇੜਾਂ ਪੌਦਿਆਂ ਚੋਂ ਰਸ ਨਿਕਲਦਾ ਉਹਦਾ ਸੁਭਾਅ ਡੋਡੀ ਅਡੋੜੀ ਦੋਈਆਂ ਚੋਂ ਪਾਣੀ ਤਾਂ ਇੱਕ ਪ੍ਰਕਾਰ ਦਾ ਗਿਆਨ ਵਾਲਾ ਵੱਖਰਾ ਵੱਖਰਾ ਬਹੁਤ ਸਾਰੇ ਗਿਆਨ ਹੋ ਜਾਂਦੇ ਹਰ ਤਤ ਅਨੰਤ ਪ੍ਰਕਾਰ ਨਾਲ ਵੰਡਿਆ ਹੋਇਆ ਮਾਇਆ ਦਾ ਹਰ ਤਤ ਤਾਂ ਇਹਨਾਂ ਕੁਝ ਬਣ ਗਿਆ ਪੰਜ ਤਤ ਕਹਿੰਦੇ ਆ ਜਦੋਂ ਗਿਆਨ ਵਧਿਆ ਕੀਤੇ ਪੌਣ ਪਾਣੀ ਬੈਸੰਤਰ ਕੀਤੇ ਕਾਨ ਮਹੇਸ਼ ਕਾਨ ਵੀ ਕਿਨੇ ਨਹੀਂ ਰਿਹਾ ਫਿਰ ਕ੍ਰਿਸ਼ਨ ਕਿਨੇ ਨਹੀਂ ਰਿਹਾ ਕੀਤੇ ਕੀਤੇ ਕਾਨ ਕੀਤੇ ਮਹੇਸ਼ ਕੀਤੇ ਵਰਮੇ ਹੋ ਗਏ ਨਾ ਵੱਧ ਫਿਰ ਤਿੰਨ ਕਿੱਲੇ ਕਿਵੇਂ ਰਹਿ ਗਏ ਉਹਨੇ ਤਿੰਨ ਕਿੱਲੇ ਪ੍ਰਮਾਣ ਸੀ ਤਿੰਨ ਕਿਵੇਂ ਰਹਿ ਗਏ ਤਿੰਨ ਥੇ ਹੀ ਨਹੀਂ ਉਸ ਤੋਂ ਲਿਖੇ ਹੋਏ ਤਿੰਨ ਅਸੀਂ ਬਣਾ ਲਏ ਸਾਡੀ ਖੋਪੜੀ ਤਿੰਨ ਫਸੇ ਹੋਏ ਤੇ ਅਸੀਂ ਤਿੰਨ ਬੰਨੇ ਹੋਏ ਤੇ ਸੁੱਤੇ ਪਏ ਬੜੀ ਗਏ ਤਤ ਪਰਮ ਤਤ ਇੱਕ ਤਤ ਹੈ ਉਹਦੇ ਵਿੱਚ ਕੋਈ ਫਰਕ ਨਹੀਂ ਇਸ ਕਰਕੇ ਉਹਦਾ ਏਕਾ ਹੀ ਨਾਮ ਚੱਲਦਾ ਹੈ ਸਾਰਿਆਂ 'ਚ ਕੋਈ ਚੀਜ਼ ਹੈ ਉਹਦੇ ਵਿੱਚ ਡਿਫਰੈਂਸ ਨਹੀਂ ਹੈ ਉਹ ਪ੍ਰਭਾਵ ਕੀ ਪੈਂਦਾ ਕਿੰਨਾ ਜਾਗਦਾ ਕਿੰਨਾ ਸੁੱਤਾ ਪਿਆ ਕਿੰਨਾ ਭਰਮ ਵੱਧਾ ਇਹ ਬਲੀਨਤਾ ਮਲੀਨਤਾ ਵੱਧਦਾ ਕਿੰਨੀ ਮਲੀਨਤਾ ਘਾਟਾ ਕਪੜਾ ਇੱਕੋ ਹੀ ਹੈ ਕਿਸੇ ਨੇ ਕਿੰਨਾ ਮੈਲਾ ਕਰ ਲਿਆ ਕਿਸੇ ਨੇ ਕਿੰਨਾ ਨਹੀਂ ਮੈਲਾ ਹੋਣ ਦਿੱਤਾ ਇਕੱਠੇ ਚੋਲੇ ਮਿਲੇ ਨੇ ਸਭ ਨੂੰ ਇੱਕੋ ਜਿਹੇ ਇੱਕੋ ਕਿਸੇ ਨੇ ਆਪਣਾ ਸਾਂਭ ਕੇ ਰੱਖਿਆ ਕਿਸੇ ਨੇ ਨਹੀਂ ਸਾਂਭ ਕੇ ਰੱਖਿਆ ਕੋਈ ਫਰਕ ਨਹੀਂ ਸੀ ਜਦੋਂ ਬੜੇ ਇਸ ਕਰਕੇ ਫਰਕ ਪਈ ਨਹੀਂ ਸਕਦਾ ਜਾਂ ਸੱਚਖੰਡ ਜਾਣਾ ਸਭ ਨੇ ਚਲੇ ਜਾਣਾ ਫਿਰ ਵੀ ਫਰਕ ਨਹੀਂ ਰਹਿਣਾ ਫਿਰ ਬਲੀਨਤਾ ਦਾ ਹੀ ਫਰਕ ਹੋਇਆ ਨਾ ਇਸ ਕਰਕੇ ਇੱਥੇ ਦੂਜਾ ਆਉਂਦਾ ਹੀ ਨਹੀਂ ਦੂਜੀ ਮਾਇਆ ਚ ਸਭ ਜੋਤ ਜੋਤ ਹੈ ਤੇ ਤੇ ਚੰਨ ਸਭ ਚੰਨ ਚਰਨ ਦੂਜੀ ਇਹਦੀ ਵੈਰਾਈਟੀ ਨਹੀਂ ਦੂਜੀ ਪਾਣੀਆਂ ਦੀਆਂ ਵੈਰਾਈਟੀਆਂ ਨੇ ਅੱਗ ਦੀਆਂ ਵੈਰਾਈਟੀਆਂ ਨੇ ਲੱਕੜ ਜੱਟ ਅੱਗ ਠੰਡੀ ਹੈ ਲੋਹੇ ਦੇ ਵਿੱਚ ਅੱਗ ਟਰੈਵਲ ਕਰ ਜਾਂਦੀ ਹੈ ਡੰਡੀ ਵੀ ਗਰਮ ਹੋ ਜਾਂਦੀ ਹੈ ਉਹ ਝਾੜ ਕੰਮ ਕਰਦੇ ਨੇ ਖੁੱਟਣੇ ਨਾਲ ਕੰਮ ਕਰਦੇ ਆ ਡੰਡੀ ਹੁੰਦੀ ਹੈ ਡੰਡੀ ਦੇ ਨਾਲ ਪਿੱਛੇ ਹੋ ਜਾਂਦੀ ਗਰਮ ਹੋ ਜਾਂਦੀ ਪਰ ਉਸੇ ਲੱਕੜ ਦਾ ਮੁੱਠਾ ਲਾਉਂਦੇ ਹਾਲਾਂਕਿ ਲੋਹਾ ਜੜਦਾ ਨਹੀਂ ਲੱਕੜ ਜੜਨ ਵਾਲੀ ਚੀਜ਼ ਹੈ ਤਵੇ ਨੂੰ ਮੁੱਠਾ ਲੱਕੜ ਦਾ ਲੱਗਦਾ ਤਾਂ ਫਿਰ ਮੁੱਠਾ ਲੱਕੜ ਦਾ ਲੱਗਦਾ ਵਾਗਾ ਨਹੀਂ ਹਾਂ ਉਹਦੇ ਜਗ ਆਉਂਦੀ ਨਹੀਂ ਉਹਦੇ ਜਗ ਹੁੰਦੀ ਨਹੀਂ ਲੋਹੇ 'ਚ ਸੁਭਾਅ ਨਾਲ ਫਰਕ ਪੈ ਜਾਂਦਾ ਲੱਕੜ ਉਸ ਅੱਗ ਨੂੰ ਗਾਹਾਂ ਤੁਰ ਨਹੀਂ ਦਿੰਦੀ ਰਿਐਕਟ ਕਰਦੀ ਹੈ ਅੱਗੇ ਉਹ ਵੀ ਅੱਗ ਹੈ ਨਾ ਗਾਹਾਂ ਨਹੀਂ ਤੁਰ ਦਿੰਦੀ ਅੱਗ ਲੱਕੜ ਜੇ ਅੱਗ ਗਾਹਾਂ ਤੁਰੂ ਉਹਦੇ ਚ ਆਪਣੀ ਅੱਗ ਪੈਦਾ ਹੋਵੇ ਅੱਗ ਨੇ ਅੱਗ ਨੂੰ ਮਨਾ ਲਿਆ ਜਦ ਲੱਕੜ ਜੱਗ ਤੁਰਪੂ ਤੁਰਪੂ ਤੋਦੀ ਆਪਣੇ ਵਾਲੀ ਅੱਗ ਪਰ ਉਹਦੀ ਆਪਣੀ ਵਾਲੀ ਅੱਗ ਤੁਰ ਪੈਣੀ ਜੇ ਜ਼ਿਆਦਾ ਹੀਟ ਤੇ ਪਹੁੰਚ ਜਵੇ ਉਹ ਜਿੰਨਾ ਜਦ ਦੀ ਅੱਗ ਤੁਰਦੀ ਨਹੀਂ ਉਹ ਦੂਈ ਅੱਗ ਨੂੰ ਤੁਰਨ ਦਿੰਦੀ ਹੋਈ ਨਹੀਂ ਬਣਾ ਲੈਂਦੀ ਹੈ ਜਦ ਉਹਦੇ ਤੇ ਟ੍ਰੈਵਲ ਕਰ ਗਈ ਅੱਗ ਫਿਰ ਬਾਹਰ ਨੂੰ ਨਿਕਲ ਉਹਨਾਂ ਜਦੋਂ ਹਜ਼ਮ ਕਰੂ ਲੋਕ ਅੱਗ ਬਰਦਾਸ਼ਤ ਕਰੂ ਰਿਐਕਟ ਕਰੂ ਉਹ ਨਹੀਂ ਕਰ ਹੁੰਦਾ ਲੋਹੇ ਜਾਂ ਟ੍ਰੈਵਲ ਕਰਦੀ ਹੈ ਸੋ ਸੋ ਦਾ ਅੱਗ ਉਹ ਵੀ ਅੱਗ ਉਹ ਵੀ ਹੈ ਬਿਜਲੀ ਵੀ ਅੱਗ ਹੈ ਉਹ ਲੱਕੜ ਨੂੰ ਟ੍ਰੈਵਲ ਨਹੀਂ ਨਹੀਂ ਕਰਦੀ ਤਾਂ ਜੋ ਟਰੈਵਲ ਕਰਦੀ ਹੈ ਗੁਰੂ ਦੁਆਰੇ ਹੋਏ ਕੈ ਸਾਹਿਬ ਸੰਭਾਲੇ ਹੋ ਗੁਰੂ ਦੁਆਰੇ ਹੋਏ ਕਿ ਐਸਾ ਦੁਆਰਾ ਹੈ ਇੱਕ ਐਸ ਵੇਲੇ ਤਾਂ ਉੱਥੇ ਗੁਰਦੇਵ ਹੈ ਪਰ ਉਸ ਦੁਆਰੇ ਜਿੱਥੇ ਗੁਰਦੇਵ ਹੈ ਨਾ ਉੱਥੇ ਗੁਰੂ ਆ ਕੇ ਉੱਥੇ ਗੁਰੂ ਆ ਉਤੋਂ ਗਾਹਾਂ ਨਹੀਂ ਗੁਰੂ ਹੋਣਾ ਕੋ ਗੁਰੂ ਗੁਰਦੇਵ ਨੇ ਤਾਂ ਉਦੋਂ ਕਹਾ ਤਾਂ ਗੁਰਦੇਵ ਨਹੀਂ ਆਉਂਦਾ ਗੁਰੂ ਕਿਥੋਂ ਆਜੋ ਤਾਂ ਗੁਰੂ ਕਿਵੇਂ ਆਜੋ ਪਰ ਉੱਥੇ ਤੱਕ ਵੀ ਜ਼ਿਆਦਾ ਹੁੰਦਾ ਜਦੋਂ ਜਗ੍ਹਾ ਨੂੰ ਅਸੀਂ ਸਾਫ਼ ਸੁਥਰੀ ਔਰ ਪਵਿੱਤਰ ਬਣਾ ਲਾਂਗੇ ਜਿੰਨਾ ਚਿਰ ਉੱਥੇ ਮਲੀਨਤਾ ਨਹੀਂ ਹੁੰਦਾ ਗੁਰਦੇਵ ਦਾ ਬਰਦਾਸ਼ਤ ਕਰੀ ਜਾਂਦਾ ਗੁਰਦੇਵ ਨੂੰ ਤਾਂ ਪਤਾ ਹੀ ਨਹੀਂ ਮਲੀਨਤਾ ਕੀ ਹੁੰਦੀ ਹੈ ਵਿਚਾਰੇ ਨੂੰ ਉਹਨੂੰ ਤਾਂ ਇੱਥੇ ਧਰਮ ਵਾਲਿਆਂ ਨੇ ਜੋ ਦਸਤੀ ਹੋਈ ਜਾਈ ਕਰੀ ਉਹ ਤਾਂ ਵਾਲਾ ਫਿਰ ਕੇ ਡੀ ਕਰੀ ਹੈ ਹਰੀ ਵਾਲਾ ਰੈਡੀ ਤਾਂ ਜਿਹੜੇ ਸਰੀਰ ਹਰਮੰਦਰ ਆ ਕਹਿੰਦੇ ਤੁਸੀਂ ਵਿੱਚ ਮੀਟ ਦੀਆਂ ਹੱਡੀਆਂ ਪਾਈ ਜਨ ਮੀਟ ਖਾ ਕੇ ਹੱਡੀਆਂ ਤਾਂ ਪਹਿਲੇ ਨੇ ਜੋ ਉਹੀ ਬਾਹਰ ਹੱਡੀਆਂ ਪਹਿਲਾਂ ਹੀ ਨੇ ਸਰੀਰ 'ਚ ਉਹ ਉਹ ਐ ਨਹੀਂ ਐ ਨਹੀਂ ਕਹਿੰਦਾ ਜੀ ਲੋਭ ਅੰਦਰ ਬੈਠਾ ਉਹ ਉੱਥੇ ਬੈਠਾ ਦੀ ਹਿਰਦੇ 'ਚ ਲੋਭ ਕਰੋਧ ਸਫਾਈ ਹੋ ਗਈ ਉਹਨਾਂ ਨੇ ਛੱਡਣਾ ਨਹੀਂ ਲੋਭ ਹਾਂ ਜੇ ਲੋਭ ਕਰੋ ਛੱਡਣਾ ਹੋਵੇ ਤਾਂ ਪ੍ਰਚਾਰ ਕਰ ਦੇ ਫਿਰ ਤਾਂ ਅਗਲਾ ਕਹਿੰਦਾ ਤੇਰੇ ਜੇ ਲੋਭ ਜਾਂਦਾ ਬਹੁਤ ਹੀ ਛਾਤਰ ਦਿਮਾਗ ਨਾਲ ਪ੍ਰਚਾਰ ਕੀਤਾ ਇਹਨਾਂ ਲੋਕਾਂ ਨੇ ਛਾਤਰ ਲਏ ਜਿਹੜੇ ਛਾਤਰ ਹੁੰਦੇ ਨੇ ਜਿਹੜੇ ਚਤੁਰ ਨੇ ਔਰ ਛਾਤਰ ਨੇ ਜਿੰਨਾ ਚਤੁਰ ਆਦਮੀ ਹੋਊ ਉਹਨਾਂ ਛਾਤਰ ਹੋਊਗਾ ਤਾਂ ਕਿ ਮਨ ਚੰਚਲਾ ਚਤਰਾਈ ਗਿਰਨਾ ਉਹ ਚੰਚਲਾ ਚਤੁਰ ਵੀ ਹੋਊ ਲੋਕਾਂ ਨੂੰ ਤੁਸੀਂ ਬੇਵਕੂਫ ਬਣਾ ਦੋਗੇ ਬਣਾ ਸਕਦੇ ਹੋ ਉਹਨੂੰ ਕਿਵੇਂ ਬਣਾ ਦੋਗੇ ਜਿਹੜਾ ਤੁਹਾਡੇ ਨਾਲ ਆਇਆ ਉਹਨੂੰ ਕੋਈ ਬਣਾ ਦਿੰਦਾ ਇਹ ਠੀਕ ਹੈ ਲੋਕਾਂ ਨੂੰ ਤੁਸੀਂ ਜਾਣੇ ਔਰ ਉੱਥੇ ਤਾਂ ਸਾਰੀ ਅਕਲ ਦਾ ਖਜ਼ਾਨਾ ਉੱਥੇ ਹੀ ਹੈ ਚਾਹੇ ਸੰਸਾਰੀ ਹੋਵੇ ਚਾਹੇ ਨਿਰਾਕਾਰੀ ਹੋਵੇ ਖਜ਼ਾਨੇ ਨਾਲ ਉਹਦੇ ਕੋਲ ਪੈਸੇ ਜ਼ਿਆਦਾ ਹੋ ਜਾਣਗੇ ਰਿਜ਼ਰਵਮੈਂਟ ਨਾਲ ਤਾਂ ਕਿਸੇ ਕੋਲ ਜ਼ਿਆਦਾ ਨਹੀਂ ਬਸ ਫਿਰ ਸਾਰੇ ਲੋਕਾਂ ਨੂੰ ਜ਼ਿਆਦਾ ਹੋ ਸਕਦੇ ਨੇ ਆਪਸ ਵਿੱਚ ਹੀ ਸਾਡੇ ਕੋਲ ਜ਼ਿਆਦਾ ਹੋ ਸਕਦੇ ਨੇ ਕਿਸੇ ਕੋਲ ਜ਼ਿਆਦਾ ਹੈ ਕਿਸੇ ਕੋਲ ਘੱਟ ਹੈ ਪਰ ਜਿੱਥੇ ਜਾ ਕੇ ਖਜ਼ਾਨਾ ਸਰਕਾਰੀ ਆ ਜਾਂਦਾ ਹੈ ਉਧਰੋਂ ਕਿਸੇ ਕੋ ਜਾਂਦਾ ਉਧਰੋਂ ਜ਼ਿਆਦਾ ਕਿਵੇਂ ਜਾਣਗੇ ਉਧਰ ਜ਼ਿਆਦਾ ਹੋਵੇ ਫਿਰ ਤਾਂ ਸਰਕਾਰ ਉਹਦੀ ਹੋਗੀ ਜੀ ਸਰਕਾਰ ਹੋਗੀ ਗੁਰੂ ਦੁਆਰੇ ਹੋਏ ਕੇ ਸਾਹਿਬ ਸੰਭਾਲੇ ਗੁਰੂ ਦੁਆਰੇ ਹੋਏ ਕੇ ਸਾਹਿਬ ਸੰਭਾਲੇ ਮਨੁੱਖਾ ਜਿੱਥੇ ਗੁਰੂ ਆ ਜਿਹੜਾ ਉਹਦਾ ਦੁਆਰਾ ਉੱਥੇ ਤੂੰ ਆਪ ਹੋ ਕੇ ਸਾਹਿਬ ਦੀ ਸੰਭਾਲ ਕਰ ਸਾਹਿਬ ਦੀ ਸੰਭਾਲ ਹੈ ਸਾਹਿਬ ਦੇ ਹੁਕਮ ਦੀ ਸੰਭਾਲ ਕਰ ਸਾਹਿਬ ਸਾਹਿਬ ਦਾ ਸੰਭਾਲ ਕਰਨਾ ਹੁੰਦਾ ਹੈ ਸਾਹਿਬ ਦੇ ਹੁਕਮ ਦੀ ਸਾਹਿਬ ਹੁਕਮ ਵਾਲੇ ਹੈ ਜੇ ਹੁਕਮ ਦੀ ਮੰਨਣਾ ਸਾਹਿਬ ਦਾ ਤਾਂ ਰਹਿ ਗਿਆ ਜਿਹਦਾ ਹੁਕਮ ਚੱਲਦਾ ਹੈ ਉਹ ਸਾਹਿਬ ਹੁੰਦਾ ਜੇ ਤੂੰ ਸਾਹਿਬ ਮੰਨੇਗਾ ਤਾਂ ਉਹਦਾ ਹੁਕਮ ਮੰਨੇਗਾ ਪਹਿਲਾਂ ਮੰਨਣਾ ਹੋਊਗਾ ਜਿੰਨਾ ਜਰ ਤੂੰ ਆਪ ਸਾਹਿਬ ਹੈ ਉਹਨਾਂ ਚਿਰ ਫਿਰ ਹੁਕਮ ਆਪਣਾ ਚੱਲੂ ਤੇਰਾ ਜਿੰਨਾ ਤੂੰ ਚਾਹੁੰਦਾ ਜਿੰਨਾ ਚਿਰ ਚਾਹੁੰਦਾ ਵੀ ਹੁਕਮ ਮੇਰਾ ਚੱਲੇ ਉਹਨਾਂ ਚਿਰ ਸਾਹਿਬ ਆਪ ਹੈ ਜੇ ਕੋਈ ਸਾਹਿਬ ਦਾ ਹੁਕਮ ਨਹੀਂ ਮੰਨਦਾ ਤਾਂ ਸਰਕਾਰੀ ਤੌਰ ਤੇ ਉਹਤੇ ਐਕਸ਼ਨ ਹੁੰਦਾ ਹੁੰਦਾ ਨਹੀਂ ਇੱਥੇ ਦਫ਼ਤਰਾਂ ਦੇ ਵਿੱਚ ਸਾਹਿਬ ਕੋਈ ਹੁਕਮ ਨਾ ਮੰਨੇ ਅਫਸਰ ਦਾ ਸਸਪੈਂਡ ਕਰ ਦਿੰਦੇ ਨੇ ਇਸ ਇਹੀ ਗੱਲ ਨਿਰਾਕਾਰੀ ਦੁਨੀਆ ਦੀ ਜਿਹੜੇ ਹੁਕਮ ਨਹੀਂ ਬੰਦੇ ਉਸ ਸਸਪੈਂਸ਼ਨ ਦੇ ਵਿੱਚ ਨੇ ਸਾਰੇ ਚੱਲ ਰਹੇ ਸੀ ਸਸਪੈਂਡ ਚੱਲ ਰਹੇ ਹਾਂ ਜਦੋਂ ਸਸਪੈਂਡ ਕਰੇ ਆਏ ਹੋ ਇਹ ਠੀਕ ਹੈ ਖਾਣ ਪੀਣ ਨੂੰ ਤਾਂ ਮਿਲਦਾ ਸਰਕਾਰ ਤੋਂ ਹੀ ਅੱਧੀ ਤਨਖਾਹ ਸਾਡੀ ਸੁਣਦਾ ਕੋਈ ਨਹੀਂ ਹੈਗਾ ਬੰਨੀ ਕੋਈ ਨਹੀਂ ਜਾਂਦੀ ਜਿਹੜੇ ਗੁਰਮੁਖ ਹੁੰਦੇ ਨੇ ਸਾਇਬ ਦੇ ਹਜ਼ੂਰ ਰਹਿੰਦੇ ਨੇ ਸਦਾ ਉਹ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇ ਸੋਈ ਸੋਈ ਦੇ ਤੇ ਨਾਨਕ ਦਾਸ ਨਾਨਕ ਦਾਸ ਦਾਸ ਬਣ ਕੇ ਰਹਿੰਦੇ ਨੇ ਸਾਹਿਬ ਬਣ ਕੇ ਨਹੀਂ ਜਿਹੜਾ ਸਾਹਿਬ ਬਣਨਾ ਚਾਹੇ ਉਹ ਬਾਗੀ ਹੈ ਜਿਹੜਾ ਦਾਸ ਬਣੇ ਉਹ ਸਾਹਿਬ ਨੂੰ ਮੰਨਦਾ ਹੈ ਅਸਲ ਪੰਕਤੀ ਦਾਸ ਵਾਸਤੇ ਹੀ ਆਈ ਹੈ ਜੋ ਮਾਨਕ ਨਾਨਕ ਦਾਸ ਮੁਖਤੇ ਜੋ ਬੋਲੇ ਨਾਨਕ ਦਾਸ ਨਹੀਂ ਹੈ ਇੱਥੇ ਨਾਨਕ ਦਾ ਕਹਿ ਰਿਹਾ ਹੈ ਨਾਨਕ ਦੱਸ ਰਿਹਾ ਜਿਹੜਾ ਉਹਦਾ ਦਾਸ ਕੋਈ ਵੀ ਹੋਵੇ ਚਾਹੇ ਬਣ ਜੋ ਦਾਸ ਕੋਈ ਵੀ ਬਣ ਜਵੇ ਦਾਸਾਰੇ ਭਗਤ ਦਾਸੇ ਨੇ ਨਾਨਕ ਨੂੰ ਅੱਡ ਕਰਕੇ ਕੋਮਾ ਲਾ ਕੇ ਅਸੀਂ ਦਾਸ ਕਹਾਂ ਲਫ਼ਜ਼ ਲਿਆਵਾਂਗੇ ਇੱਥੇ ਨਾਨਕ ਦੇ ਨਾਲ ਦਾਸ ਨਹੀਂ ਲੱਗਣਾ ਇੱਥੇ ਨਾਨਕ ਦਾ ਦਾਸ ਹੈ ਨਾਨਕ ਦਾ ਦੱਸ ਰਿਹਾ ਆਪਣੀ ਜਿਹੜਾ ਉਹਦਾ ਦਾਸ ਹੋਊਗਾ ਜੋ ਮੁਖ ਤੇ ਬੋਲੂਗਾ ਜਾਂ ਉਹ ਸੱਚ ਹੋਵੇ ਕਿਉਂ ਸੱਚ ਹੋਵੇ ਉਹ ਕਹੂਗਾ ਉਹ ਗੱਲ ਜਿਹੜੀ ਅੱਖੀ ਦੇਖੂਗਾ ਹੋਰ ਕਹਿੰਦਾ ਹੀ ਨਹੀਂ ਸੁਣੀ ਸੰਤਨ ਕੀ ਸਾਚੀ ਸਾਖੀ ਸੋ ਬੋਲੇ ਜੋ ਕੀ ਦੇਖਦੇ ਨੇ ਹੁੰਦਾ ਉਹੀ ਕਹਿੰਦੇ ਨੇ ਕਹਿੰਦੇ ਨਹੀਂ ਬਾਕੀ ਅਸਲ 'ਚ ਇਹ ਨਹੀਂ ਅਰਥ ਲਾ ਲੈਣਾ ਦਾ ਕਿ ਉਹ ਜੋ ਕਹਿ ਲੈਣ ਉਹੀ ਹੋਊਗਾ ਵੀ ਜੋ ਮਰਜੀ ਉਹ ਕਹਿ ਲੈਣ ਉਹ ਹੋਊਗਾ ਇਹ ਨਹੀਂ ਅਰਥ ਹੈਗਾ ਜੋ ਹੋ ਰਿਹਾ ਉਹੀ ਦੱਸਦੇ ਨੇ ਉਹ ਹੂੰ ਅਰਥ ਹੈ ਇਹ ਤਾਂ ਉਲਟ ਜੂਗਾ ਅਰਥ ਨਹੀਂ ਜੋ ਮਰਜੀ ਕਰ ਲੋ ਉਹੀ ਕਰਨਾ ਬੋਲ ਸੱਚਖੰਡ ਵਾਲੇ ਨੂੰ ਇਹ ਗੱਲ ਹੈਗੀ ਇਹ ਅਰਥ ਉਹ ਕਹਿੰਦਾ ਫਿਰ ਦਾਸ ਖਾਦਾ ਫਿਰ ਦਾਸ ਖਾਦਾ ਫਿਰ ਦਾਸ ਖਾਦਾ ਉਹ ਜੋ ਹੋ ਰਿਹਾ ਉਹ ਕਹਿ ਰਹੇ ਨੇ ਜੋ ਹਰ ਕੇ ਦਰ ਵਰਤੇ ਸੁਨਾਨ ਆਗ ਸੁਣਾ ਸੁਨਾਨ ਆਗ ਸੁਣਾਵੇ ਇਹ ਪੰਕਤੀ ਦਾ ਮਿਸਯੂਜ਼ ਕਰਕੇ ਸੰਤ ਆਪ ਰੱਬ ਬਣਦੇ ਨੇ ਇਹ ਪੰਕਤੀ ਦਾ ਮਿਸਯੂਜ਼ ਕਰ ਹੋ ਰਿਹਾ ਤਾਂ ਅਰਦਾਸਾਂ ਕਰਾਉਂਦੇ ਆ ਚਾਰ ਪੰਜ ਜਗ੍ਹਾ ਇਹਦਾ ਫਿਰ ਵਿਆਖਿਆ ਕੀਤੀ ਹੋਈ ਹੈ ਬਾਣੀ 'ਚ ਜਿਵੇਂ ਜੋ ਹਰ ਕੇ ਦਰਵਰਤੇ ਵਰਤੇ ਵਰਤਿਆ ਸੁਨਾਨ ਕਾਕ ਸੁਨਾਇਆ ਸੁਣਾਇਆ ਨਾਨਕ ਆਖ ਸੁਣਾਇਆ ਹਰ ਦਰ ਕਾ ਗਿਆ ਵਰਤਾ ਨਾਨਕ ਕਾਕ ਸੁਣਾਵੇ ਦਰ ਤਾਂ ਉਹ ਦੱਸ ਰਿਹਾ ਜੋ ਹਰ ਦਰਗਾਹ ਦੇ ਵਿੱਚ ਵਰਤਦਾ ਹੈ ਆਪਣੇ ਕੋਲੋਂ ਕੁਝ ਨਹੀਂ ਹੈ ਸੇ ਪੰਕਤੀ ਦੇ ਉਲਟ ਅਰਥ ਸਾਖੀ ਚ ਕਰਾਇਆ ਵੀ ਬੁੱਧੂ ਦਾ ਆਵਾ ਕੱਚਾ ਕਹਿਤਾ ਤਾਂ ਕੱਚਾ ਹੀ ਰਹੂਗਾ ਤੇ ਦਾਸ ਨੇ ਮੁਖ ਤੋਂ ਕਹਿਤਾ ਇਹ ਪੰਕਤੀਆਂ ਨੂੰ ਐ ਕਹੀਆਂ ਹੋਈਆਂ ਸੀ ਜਿਹੜੀਆਂ ਇਹਦਾ ਐਸਾ ਅਰਥ ਉਹਨਾਂ ਨੇ ਬੁੱਝ ਕੇ ਬਦਲਿਆ ਦੂਜੀਆਂ ਸਭ ਦੂਜੀਆਂ ਪੰਕਤੀਆਂ ਬੁੱਝ ਕੇ ਛੱਡਤੀਆਂ ਇਹਦਾ ਉਲਟਾ ਪੜਾਈ ਪੜਾਤੀ ਇਸ ਤਰੀਕੇ ਨਾਲ ਸਾਰੀ ਤੁਹਾਡੀ ਫਲਸਫੀ ਉਲਟਦੀ ਵਿਚਾਰਧਾਰਾ ਉਲਟ ਕੇ ਰੱਖਦੀ ਪਤਾ ਹੈ ਹੁਣ ਵੀ ਕਿੱਥੋਂ ਕਿੱਥੋਂ ਉਲਟੀ ਹੈ ਕਿਉਂ ਉਲਟੀ ਹੈ ਉਹਨਾਂ ਨੂੰ ਪਤਾ ਸੀ ਵੀ ਅਸੀਂ ਉਲਟ ਨਹੀਂ ਨੋਇਲੀ ਕੀਤਾ ਹੈ ਸਾਰਾ ਕੰਮ ਜਾਣ ਬੁੱਝ ਕੇ ਕੀਤਾ ਹੈ ਜੇ ਉਹਨਾਂ ਨੂੰ ਪਤਾ ਵੀ ਲੱਗ ਜਵੇ ਹੁਣ ਉਹ ਤਾਂ ਨਹੀਂ ਮੰਨਦੇ ਉਹ ਬੈਕਗ੍ਰਾਉਂਡ ਇਹੀ ਬਗਦੀ ਜੇ ਪਤਾ ਹਾਂ ਤਾਂ ਜਿਹੜੇ ਸੰਤਾਂ ਤੋਂ ਅਰਦਾਸ ਕਰਾਣੇ ਜਾ ਕੇ ਵੀ ਜੋ ਬੋਲਣਗੇ ਉਹ ਉੱਥੇ ਮੰਨਿਆ ਜਾਂਦਾ ਮੰਨਿਆ ਜਾਂਦਾ ਤਾਂ ਨਹੀਂ ਬੰਦੇ ਹੋ ਤਾਂ ਹੀ ਅਰਦਾਸ ਚੱਲਦੀ ਵੀ ਉਹਨਾਂ ਨੂੰ ਕਰਾਉ ਜਾ ਕੇ ਉਹਨਾਂ ਨੂੰ ਕਰਾਉ ਇਹਨੂੰ ਮਿਸਯੂਜ਼ ਕਰਦੇ ਸਾਰੀ ਗੱਲ ਹੀ ਜਿਹੜੀ ਕਹੀ ਹੋਈ ਸੀ ਸਾਰੀ ਗੱਲ ਹੀ ਉਲਟ ਕਰਤੀ ਰਾਮ ਦੀ ਗੱਲ ਸੀ ਜਦ ਚੱਲਦੀ ਤਲਵਾਰ ਨੇ ਜਦ ਮੈਂ ਕਿਹਾ ਨਾ ਉਹ ਕਹਿੰਦਾ ਵੀ ਤੁਸੀਂ ਲਿਖਿਆ ਤਾਂ ਹੈ ਉਹ ਤੋਂ ਪਹਿਲਾਂ ਗਏ ਸੀ ਯਾਰ ਇਹ ਬਾਰੇ ਵੀ ਗੱਲ ਅਸੀਂ ਉਲਟੀ ਅਰਥ ਕਰੀ ਜਾਂਦੇ ਆ ਰਾਮ ਬਾਰੇ ਵੀ ਚੱਲਦਾ ਸੀ ਵੀ 7000 ਵਾਰ ਰਾਮ ਇਹਦੇ ਜਾਇਆ ਜੀ ਆਇਆ ਇਸ ਟੌਪਿਕ ਤੇ ਗੱਲ ਸੀ ਮੈਂ ਕਿਹਾ ਵੀ ਜਿਹੜਾ ਸਾਡਾ ਰਾਮ ਹੋ ਰਿਹਾ ਉਹਨਾਂ ਦਾ ਰਾਮ ਹੋਵੇ ਤੁਸੀਂ ਇਹ ਵਿਆਖਿਆ ਕਰੋ ਸਾਡਾ ਸਭੇ ਘਟ ਰਾਮ ਬੋਲੇ ਉਹਨਾਂ ਦਾ ਹੋਊਗਾ ਰਾਮ ਜਿਹੜਾ ਹੈਗਾ ਆਪਣੇ ਲਈ ਫਿਰ ਜ਼ਰੂਰੀ ਤਾਂ ਨਹੀਂ ਹੈ ਰਾਮ ਹੁਣ ਕਿੰਨੇ ਘਰਾਂ ਦੇ ਵਿੱਚ ਰਾਮ ਹੋਣ ਵਿਆਖਾ ਦੇ ਰੱਖੇ ਹੋਏ ਰਾਮ ਜੰਦ ਰਾਮ ਸਾਨੂੰ ਬਥੇਰੇ ਨਾ ਉਹ ਕਿਸੇ ਦਾ ਦੁਆ ਰਾਮ ਹੈ ਕਿਸੇ ਦਾ ਦੁਆ ਰਾਮ ਹੈ ਉਹਨੇ ਰਾਮ ਬੱਟੇ ਰਾਮ ਥੋੜੀ ਬਟਾਇਆ ਜਾਊਗਾ ਜੋ ਕਹਿੰਦੇ ਤੁਸੀਂ ਆਪਣਾ ਰਾਮ ਦੇ ਦਿਓ ਸਾਡਾ ਵਾਲਾ ਲੈ ਲਓ ਤੁਸੀਂ ਆਪਣਾ ਆਪਣੇ ਕੋਲ ਰੱਖੋ ਰਾਮ ਸਾਡਾ ਸਾਡੇ ਕੋਲ ਹੈਗਾ ਉਹ ਸਾਡੇ ਲਈ ਚੰਡੀ ਉਹ ਕਹਿੰਦਾ ਅਸੀਂ ਇਹ ਗੱਲ ਮੈਂ ਕਹਿੰਦਾ ਉਹ ਤੇ ਰੋਇਆ ਰਾਮ ਨੂੰ ਕਾਲਾ ਪਿਆ ਸੀਤਾ ਲਛਣ ਵਿਛੜ ਗਿਆ ਜਿੱਥੇ ਸੀਤਾ ਲਖਣ ਵਿਛੜਿਆ ਕਿੱਥੇ ਆਖਰ ਉਹ ਸੁਣ ਕੇ ਸਾਰੀ ਗੱਲ ਫਿਰ ਸਾਡੇ ਕੋਲ ਸ਼ੁੱਧ ਕੀਤੀਆਂ ਹੋਈਆਂ ਸੋਧੇ ਸਿਮਰਤ ਸਾਸਤਰ ਸਗਸ ਫਿਰ ਸੋਧਿਆ ਕੀ ਹੈ ਜੇ ਉਹੀ ਰਾਮ ਦਾ ਤੁਹਾਡਾ ਉਹ ਕਹਿੰਦਾ ਤੁਸੀਂ ਕੁਝ ਕਹੀ ਜਾਓ ਆਖਰ ਕਹਿੰਦਾ ਸੀ ਤੁਹਾਡੀ ਗੱਲ ਮੰਨਣੀ ਨਹੀਂ ਤਾਂ ਇਹ ਕਹਤਾ ਠੀਕ ਹੈ ਮੈਂ ਕਿਹਾ ਮੇਰੀ ਗੱਲ ਨਹੀਂ ਮੰਨਣੀ ਬਾਣੀ ਦੀ ਨਹੀਂ ਮੰਨਣੀ ਕਿਸੇ ਦੀ ਵੀ ਹੋਵੇ ਅਸੀਂ ਨਹੀਂ ਮੰਨਣੀ ਚੱਕਰ ਗਿਆ ਉਹ ਸਿੱਖ ਰਹਿ ਗਿਆ ਉਹ ਯਾਨੀ ਪਤਾ ਲੱਗੇ ਤਾਂ ਬਾਅਦ ਨਹੀਂ ਬੰਦਾ ਫਿਰ ਕੌਣ ਕਿ ਉਹਨੂੰ ਪਤਾ ਵੀ ਅਸੀਂ ਗਏ ਵੀ ਤਾਂ ਗਏ ਜਿਹੜੀਆਂ ਸੰਸਥਾਵਾਂ ਖੜੀਆਂ ਹੁੰਦੀਆਂ ਨੇ ਨਾ ਉਹ ਸ਼ਰੀਰ ਦੇ ਖੁਦਾ ਬਣ ਜਾਂਦੀਆਂ ਨੇ ਹੋਰ ਇਹਦੀਆਂ ਮੱਤਾਂ ਕਿੱਥੋਂ ਬਣੀਆਂ ਨੇ ਸੰਸਾਰ ਦੇ ਵਿੱਚ ਖਤਮ ਨਹੀਂ ਹੋ ਸਕਦੀਆਂ ਇਹ ਜਿੰਨੀਆਂ ਜਿੰਨੇ ਵੀ ਹੁਣ ਸਾਡੇ ਖੜੇ ਹੋਏ ਨੇ ਜਿੰਨੇ ਵੀ ਸੰਤ ਬਣੇ ਨੇ ਜਿੰਨੇ ਡੇਰੇ ਨੇ ਜੇ ਵਿਚਾਰਧਾਰਾ ਨਾ ਆਵੇ ਨਾ ਇੱਕ ਨੰਬਰ 'ਚ ਜਿਵੇਂ ਹੁਣ ਆਉਂਦੀ ਹੈ ਤਾਂ ਇਹਨਾਂ ਨੂੰ ਮਟਾ ਨਹੀਂ ਸਕਦੇ ਤੁਸੀਂ ਡੇਰਿਆਂ ਨੂੰ ਮਟਾਉਗੀ ਬਣ ਨੂੰ ਦੇ ਅਰਥ ਸਭ ਸੌਦਾ ਫਿਰ ਕਰਨ ਜਸਟੀਫਾਈ ਨਹੀਂ ਕਰ ਸਕਣਾ ਉਹਨਾਂ ਨੇ ਆਪਣੇ ਆਪ ਨੂੰ ਜਿੰਨਾ ਚਿਰ ਗੁਰਬਾਣੀ ਦੇ ਸਹੀ ਅਰਥ ਨਹੀਂ ਆਉਂਦੇ ਇਹਨਾਂ ਨੂੰ ਜੋ એનર્ਜੀ ਮਿਲੂਗੀ ਝੂਠ ਤੋਂ ਪ੍ਰਚਾਰ એનર્ਜੀ ਦੇ ਰਿਹਾ ਸਗੋਂ ਉਲਟਾ ਪ੍ਰਚਾਰ એનર્ਜੀ ਦੇ ਰਿਹਾ ਸਾਡਾ ਝੂਠ ਦਾ ਪ੍ਰਚਾਰ ਹੈ ਉਹ ਇਹਨਾਂ ਨੂੰ ਜ਼ਿੰਦਾ ਰੱਖ ਰਿਹਾ ਜਿੱਦਣ ਸੱਚ ਦਾ ਪ੍ਰਚਾਰ ਆ ਗਿਆ ਝੂਠ ਸਾਰੇ ਖੋਟਾ ਕੋਲ ਨੂੰ ਖੁੱਟੇ ਕੋਲ ਸੱਚ ਵੀ ਸੱਚ ਬਾਜੂ ਬਾਕੀ ਸਾਰੇ ਖੋਟੇ ਖਤਮ ਹੋ ਗਏ ਔਰ ਝੂਠ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਝੂਠ ਜਿਹੜਾ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਡਿਫੈਂਸਿਵ ਤੇ ਆ ਗਿਆ ਕਿਉਂ ਵੀ ਝੂਠ ਰੱਖ ਕੇ ਖੁਸ਼ ਕਰਦੇ ਨੇ ਸਿੱਖ ਸਿੱਖਾਂ ਨੇ ਝੂਠ ਦੇ ਕਿਲਣ ਸਿੱਖ ਝੂਠਾ ਹੁੰਦਾ ਹੀ ਨਹੀਂ ਝੂਠਾ ਸੰਸਾਰ ਹੈ ਭਗਤਾਂ ਦੇ ਸੰਸਾਰੀਆਂ ਜੋੜ ਕਰੋ ਸੰਸਾਰ ਦੇ ਵਿੱਚੋਂ ਸਿੱਖ ਕਿਵੇਂ ਬਣਦਾ ਸੰਸਾਰ ਚੋਂ ਸਿੱਖ ਬਣਦਾ ਕਿਵੇਂ ਕਿਉਂ ਸੱਚਿਆਰਾ ਹੋਈਏ ਹੈ ਜਿਹੜੇ ਪੁਰਜੇ ਨੂੰ ਖਰਾਤ ਤੇ ਚਾੜ ਲੈਣਾ ਉਸੇ ਨੇ ਬਣਨਾ ਬਾਕੀ ਤਾਂ ਪਿਆ ਬਸ ਇਹਨੂੰ ਘੜਨਾ ਘੜਿਆ ਉਹੀ ਜਣ ਇਹਦੇ ਟੂਲ ਲੱਗ ਜੂ ਟੂਲ ਚੱਲ ਜੂ ਬਣ ਜੂਗਾ ਜਿਹੜਾ ਨਹੀਂ ਚੱਲਦਾ ਨਹੀਂ ਬਣੂਗਾ ਕਿਵੇਂ ਸਜਾਰਾ ਹੋਈ ਹੈ ਕਿ ਕੂੜਾ ਟੁੱਟਾ ਕੂੜ ਦੀ ਗੱਦ ਕਿਵੇਂ ਟੁੱਟੇ ਅੰਦਰੋਂ ਕੂੜ ਦੀ ਬਰੋਤ ਕਿਵੇਂ ਟੁੱਟੇ ਉਹ ਜਿਹੜੀ ਕੂੜ ਦੀ ਬਰੋਤ ਤੋੜਨੀ ਸੀ ਉਹ ਤਾਂ ਅਸੀਂ ਕਹਿੰਦੇ ਟੁੱਟਣ ਦੇਣੀ ਨਹੀਂ ਸਿੱਖ ਕਹਿੰਦਾ ਕੌਣ ਹੈ ਸਾਨੂੰ ਸਾਨੂੰ ਭਲੇਖਾ ਕਿਵੇਂ ਹੋ ਗਿਆ ਅਸੀਂ ਸਿੱਖ ਸਿੱਖ ਹੋਣ ਦਾ ਬਲੇਖਾ ਪਾਲੀ ਬੈਠੇ ਹਾਂ ਬਹੁਤ ਖਤਰਨਾਕ ਗੱਲ ਹੈ ਸਿੱਖ ਨਵੇਂ ਬਣਾਉਣੇ ਸਗਾਲੇ ਤੇ ਇਹਨਾਂ ਨੂੰ ਸਿੱਖ ਬਣਾਉਣਾ ਔਖਾ ਜਿਹੜਾ ਵਿਗੜ ਗਿਆ ਦੁੱਧ ਉਹਦਾ ਕੱਖ ਵੀ ਨਹੀਂ ਬਣਦਾ ਹੁੰਦਾ ਦੁੱਧ ਜਿਹੜਾ ਤਾਜ਼ਾ ਉਹਦਾ ਜੋ ਮਰਜੀ ਕੁਝ ਬਣਾ ਲੈ ਜੋ ਮਰਜੀ ਕੁਝ ਬਣਾ ਲੈ ਗਰਮ ਕਰ ਲੈ ਦਹੀਂ ਜਵਾ ਲੈ ਦੁੱਧ ਪੀ ਲੋ ਚਾਹ ਬਣਾ ਲੋ ਪਨੀਰ ਬਣਾ ਲੋ ਪਨੀਰ ਬਣਾ ਲੋ ਖੋਆ ਬਣਾ ਲੋ ਜੋ ਮਰਜੀ ਬਣਾ ਲੋ ਪਰ ਜਿਹੜਾ ਦੁੱਧ ਵਿਗੜ ਗਿਆ ਉਹਦਾ ਕੀ ਬਣੂ ਜਿਹੜੇ ਸਿੱਖ ਬਣ ਕੇ ਵਿਗੜ ਗਏ ਨਾ ਉਹਨਾਂ ਦਾ ਕੱਖ ਨਹੀਂ ਬਣਦਾ ਉਹਨਾਂ ਕੁਝ ਹਾਂ ਉਹ ਫਿਰ ਥੱਲੇ ਹੋਣਗੇ ਨਰਕ ਚੋਂ ਜਾ हमारे पेख दिखायो जगत को ਕੋ को बस ਲੋਗਨ लोगन को बस की अंत काल काती कटे काती की कटे ਪਛਤਾਉਣਗੇ ਆਪਣੇ ਅੰਦਰ ਹੀ ਪਛਤਾਉਣਗੇ ਕਾਤੀ ਕਟੇ ਔਰ ਕੋਈ ਕਟਿਆ ਨਹੀਂ ਜਾਣਾ ਕਿਸੇ ਤੇ ਉਹਨਾਂ ਨੇ ਆਪਣੇ ਅੰਦਰ ਹੀ ਪਛਤਾਉਣਾ ਵੀ ਅਸੀਂ ਜਨੂ ਬੋਲੇ ਆਪਣਾ ਕਿਸੇ ਦੇ ਕੋਈ ਨਹੀਂ ਕੱਟਣਾ ਉਹਨਾਂ ਵਾਸ ਨਰਕ ਚੋਂ ਫੇਰ ਚੜਨਾ ਪਊਗਾ ਤੇ ਆ ਉਹਨਾਂ ਨੂੰ ਖੱਟੀਏ ਗਾਂ ਵਾਸਤੇ ਆਪ ਖੱਟ ਕੇ ਜਾਣਗੇ ਆ ਕੁਛ ਉਹਨਾਂ ਨੂੰ ਮਿਲਣਾ ਬਾਅਦ ਇਹ ਵੀ ਬੜੀ ਜਿਹੜੀ ਜੇ ਸਿੱਖ ਨੇ ਤਾਂ ਇਹ ਮੰਨ ਲੈਣ ਸਮਝ ਲੈਣ ਇਹਨੂੰ ਜੇ ਇਹਨੂੰ ਨਹੀਂ ਮੰਨਦੇ ਫਿਰ ਉਹ ਸਿੱਖ ਹੀ ਨਹੀਂ ਜੇ ਇਸ ਗੱਲ ਨੂੰ ਨਹੀਂ ਮੰਨਦੇ ਤਾਂ ਫਿਰ ਉਹ ਕਿਸੇ ਦੁਸ਼ਮਣ ਦੇ ਏਜੰਟ ਨੇ ਪਹੁੰਚਾਇਆ ਨੁਕਸਾਨ ਪਹੁੰਚਾਉਣ ਵਾਸਤੇ ਆਏ ਨੇ ਸਿੱਖੀ ਤਾਂ ਕਾ ਕਹਿਆ ਦਰਗਾਹ ਚੱਲੇ ਇਹਦੇ ਵੀ ਅਰਥ ਉਹੀ ਬਣਾ ਦੋ ਉਹਨਾਂ ਦਾ ਕਹਿਆ ਦਰਗਾਹ ਚੱਲਦਾ ਦਰਗਾਹ ਜੋ ਚੱਲਦਾ ਉਹੀ ਕਹਿ ਰਹੇ ਨੇ ਉਹ ਤਾਂ ਕਾ ਕਹਿਆ ਉਹ ਕਹਿੰਦੇ ਨੇ ਜੋ ਦਰਗਾਹ ਚੱਲ ਰਿਹਾ ਉਹ ਕਹਿੰਦੇ ਨੇ ਸਿੱਖਾਂ ਦੇ ਅੰਦਰ ਹੀ ਵਿਰੋਧ ਆਉਂਦੇ ਹਾਂ ਬਾਹਰ ਤਾਂ ਕਾ ਕਹਿਆ ਇਹਦਾ ਦਰਗਾਹ ਇੱਥੋਂ ਚੱਲ ਰਹੀ ਹੈ ਰਿਮੋਟ ਬਾਹਰ ਕਿਸੇ ਨੇ ਦਾ ਵਿਰੋਧ ਨਹੀਂ ਕਰਨਾ ਗੁਰਨਾਨਕ ਨਾਨਕ ਹਿੰਦੂ ਦੇ ਘਰ ਪੈਦਾ ਹੋਏ ਭਗਤ ਹਿੰਦੂਆਂ ਦੇ ਘਰ ਪੈਦਾ ਹੋਏ ਹਿੰਦੂਆਂ ਨਾਲ ਵਿਰੋਧ ਕੀਤਾ ਅੱਜ ਸਾਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਅੱਜ ਸਾਨੂੰ ਆਪਣਾ ਘਰ ਸਾਫ਼ ਕਰਨ ਦੀ ਲੋੜ ਹੈ ਕਿਸੇ ਨੂੰ ਨਹੀਂ ਕਹਿ ਰਹੇ ਅਸੀਂ ਤੇ ਆਪਣਾ ਘਰ ਸਾਫ਼ ਕਰਨਾ ਵੀ ਜੇ ਨਹੀਂ ਕਰਨਾ ਤਾਂ ਉਹਨਾਂ ਕਰਨਾ ਕੀ ਹੈ ਲੋਕਾਂ ਦਾ ਕਰਨਾ ਲੋਕ ਦਾ ਤੁਹਾਨੂੰ ਵੜਨ ਨਹੀਂ ਦਿੰਦੇ ਮੰਦਰ ਦੇ ਵਿੱਚ ਮਸਜਿਦ ਦੇ ਵਿੱਚ ਤੁਹਾਨੂੰ ਬਾਣੀ ਨਾ ਕੋਈ ਪੜ੍ਹ ਦੇਵੇ ਉਹਨਾਂ ਦੀ ਮਰਜ਼ੀ ਉਹਨਾਂ ਦੀ ਮਰਜ਼ੀ ਹੈ ਨਾ ਕੋਈ ਵਿਆਖਿਆ ਕਰਨ ਉਹਨਾਂ ਦੀ ਮਰਜ਼ੀ ਹੈ ਪਰ ਗੁਰਦਾਰੇ ਵੀ ਕੋਈ ਨਾ ਕਰਨ ਦੇਵੇ ਜੇ ਵਿਆਖਿਆ ਗੁਰਦਾਰੇ ਵਾਲੇ ਵੀ ਬਰਦਾਸ਼ਤ ਨਾ ਕਰਨ ਕੋਈ ਜਗ੍ਹਾ ਕਿਹੜੀ ਰਹਿ ਗਈ ਤੁਹਾਨੂੰ ਕੁਝ ਹੋਰ ਬਣਾਉਣਾ ਬਹੁਤ ਫਿਰ ਤੁਹਾਨੂੰ ਗੁਰਦਾਰੇ ਜਾਣ ਵਾਲੇ ਸਿੱਖ ਜਿਹੜੇ ਨਿਤਨੇਮੀ ਨੇ ਉਹਨਾਂ ਨੂੰ ਹੱਲ ਬਣਾ ਆਵੇ ਗੱਲ ਫੇਰ ਕਿੱਥੇ ਜਾਓਗੇ ਤੁਸੀਂ ਜਦੋਂ ਨਵੇਂ ਸਿੱਖ ਬਣਨਗੇ ਇਹ ਸਮਝ ਉਨੀ ਹੁੰਦੀ ਹੈ ਜਾਂ ਮਤਲਬ ਚਲਾਕੀ ਹੈ ਜੀ ਕੀ ਚ ਮਤਲਬ ਜਿਵੇਂ ਅਰਥ ਵਿਗਾੜ ਲੈਂਦੇ ਆ ਮਨ ਜਾਣ ਚਲਾਕੀ ਆ ਗੱਲ ਤੇ ਆ ਅੰਦਰੋਂ ਸਿੱਖ ਹੁੰਦੇ ਉਹਨਾਂ ਨੇ ਤਾਂ ਇੱਕ ਟੈਰੀਟਰੀ ਤੇ ਕਬਜ਼ਾ ਕਰਦੇ ਸੰਗਤ ਤੇ ਕਬਜ਼ਾ ਕਰਦੇ ਗੋਲਕ ਤੇ ਕਬਜ਼ਾ ਕਰਦੇ ਅੰਦਰ ਨਾ ਸਾਧਨ ਹੋਣਾ ਚਿੜੀ ਹਿਰਨਾ ਬਾਜਾਂ ਤੇ ਸਿੱਖਦਾਰਾਂ ਉਹ ਜਿਹੜੇ ਹਿਰਨਾ ਬਾਜਾਂ ਤੇ ਸਿੱਖਦਾਰਾਂ ਸਾਰੇ ਹਿਰਨਬਾਜ ਔਰ ਸਿੱਖਦਾਰਾਂ ਨੇ ਜੈ ਧਰਮ ਜੈ ਹਨੂਰ ਤਿੰਨਾ ਪੜਿਆ ਨੋ ਉਹ ਪੜ ਲੈਂਦੇ ਥੋੜਾ ਜਿਹਾ ਗਿਆਨ ਉਹਦਾ ਮਿਸਯੂਜ਼ ਕਰਦੇ ਨੇ ਕੀ ਮਿਸਯੂਜ਼ ਕਰਦੇ ਨੇ ਲੋਕਾਂ ਨੂੰ ਇਹ ਕਹਿੰਦੇ ਨੇ ਇਹਦੇ ਨਾਲ ਆ ਮਿਲਦਾ ਹੈ ਸੁਖ ਮਿਲਦਾ ਹੈ ਸੰਸਾਰੀ ਉਹ ਮਿਲਦਾ ਹੈ ਇਹ ਬੜਾ ਲੈਂਦੇ ਨੇ ਲੋਕ ਸਾਰੇ ਲੋਭੀ ਨੇ ਪਤਾ ਨਹੀਂ ਲੋਭੀ ਨੂੰ ਐ ਨਹੀਂ ਕਹਿੰਦੇ ਲੋਭ ਛੱਡ ਦੇ ਲੋਭ ਦੀ ਪੂਰਤੀ ਹੋਊਗੀ ਤੇਰੇ ਦੀ ਉਹਨਾਂ ਦੀ ਤਾਦਾਦ ਵੱਧ ਜਾਂਦੀ ਹੈ ਤੁਸੀਂ ਵੀ ਲੱਗਦਾ ਮੈਂ ਸਮਝ ਨਹੀਂ ਨਹੀਂ ਗਈ ਹਾਂ ਸਮਝ ਕੇ ਉਹਨਾਂ ਨੇ ਲੈਣਾ ਕਿ ਜਿਵੇਂ ਹੁਣ ਅਰਥ ਪਹਿਲਾਂ ਜਿਵੇਂ ਕੋਈ ਭਗਤ ਦੇ ਸਮਝਣ ਵਾਸਤੇ ਜਾਣ ਦਾ ਅਰਥ ਚਲ ਬਾਅਦ ਹੁਣ ਪਤਾ ਲੱਗਿਆ ਡਿਸ ਆ ਵੀ ਤੇ ਸਮੱਸਿਆ ਨੇ ਭਗਤਾਂ ਦੇ ਬਸ ਭਗਤਾਂ ਦੇ ਰਾ ਉਦੋਂ ਅਰਥ ਉਹ ਵੀ ਠੀਕ ਲੱਗਦੀ ਜੀ ਉਹ ਜਾਂ ਸਮਝ ਪਤ ਨਹੀਂ ਉਨੀ ਕਿਸੇ ਤਾਂ ਠੀਕ ਲੱਗਦੀ ਸੀ ਸਮਝ ਤਾਂ ਉਹਨਾਂ ਨੂੰ ਹੈ ਹੀ ਨਹੀਂ ਨਹੀਂ ਜਿਆਦਿਆਂ ਨੂੰ ਸਮਝ ਇੱਕ ਚੀਜ਼ ਦੀ ਤਾਂ ਹੈ ਲੋਕ ਤਾਂ ਭਾਰੂ ਹੈ ਨਾ ਉਹਨੂੰ ਦਾਤਾ ਵੀ ਸਾਰੇ ਕੰਮ ਸਾਰੇ ਪ੍ਰਚਾਰ ਰਹੇ ਹੈ ਸਾਰੀਆਂ ਮਤਾਂ ਦਾ ਪ੍ਰਚਾਰ ਰਹੇ ਸਿਰਫ ਇੱਕ ਮਤ ਹੈ ਜਿਹੜੀ ਵਿਰੋਧ ਕਰਦੀ ਹੈ ਚਲੋ ਅਸੀਂ ਮੰਨ ਲੈਨੇ ਸਾਰੇ ਕਹਿੰਦੇ ਨੇ ਵੀ ਲੋਭ ਜਿਹੜਾ ਹੈਗਾ ਕ੍ਰੋਧ ਜਿਹੜਾ ਹੈਗਾ ਮੋਹ ਜਿਹੜਾ ਹੈਗਾ ਕਾਮਨਾ ਜਿਹੜੀ ਹੈਗੀ ਹੈ ਹੰਕਾਰ ਜਿਹੜਾ ਹੈਗਾ ਮਾੜਾ ਪਰ ਛਡਾਉਂਦਾ ਕੋਈ ਨਹੀਂ ਧਰਮ ਦੀ ਦ੍ਰਿਸ਼ਟੀ ਤੋਂ ਚਾਰ ਪੰਜੇ ਬਾੜੇ ਨੇ ਨਾ ਇਹ ਹਾਂਜੀ ਛਡਾਉਂਦਾ ਕੋਈ ਵੀ ਨਹੀਂ ਕਾਮਨਾ ਦਾ ਕੋਈ ਨਹੀਂ ਕਰਦਾ ਛੱਡਣ ਦੀ ਗੱਲ ਤਾਂ ਕੋਈ ਨਹੀਂ ਕਰਦਾ ਹੰਕਾਰੀ ਤੋਂ ਆਪ ਨੇ ਜਿਹੜੇ ਪ੍ਰਚਾਰ ਆਗੂ ਨੇ ਅੰਦਾਜ਼ਾਂ ਦੀਆਂ ਜੋੜੀਆਂ ਦੀ ਅਰਦਾਸ ਗੁਰਦੁਆਰੇ ਜੋ ਗੱਲ ਹੈ ਜੀ ਬਾਬਾ ਜੀ ਸੰਗਤ ਦਾ ਕੋਈ ਕਸੂਰ ਤੇ ਨਹੀਂ ਹੈ ਵਿੱਚ ਉਹਨੇ ਕਿ ਨਿਸ਼ਾਨ ਸਾਹਿਬ ਲੱਗਿਆ ਸਾਰੇ ਲੋਕ ਉੱਥੇ ਜਾਂਦੇ ਨੇ ਇੱਕ ਜਦ ਪ੍ਰਚਾਰ ਕਿਤੇ ਹੋਈ ਨਹੀਂ ਰਿਹਾ ਕਿੱਥੇ ਜਾਊਗਾ ਜੇ ਬੰਦਾ ਦੱਸੋ ਉਹਨੇ ਫਿਰ ਉੱਥੇ ਦੇ ਉਦੋਂ ਦਾ ਸਿਸਟਮ ਡਾਕਟਰ ਕਰਨਾ ਜੀ ਨਹੀਂ ਨਹੀਂ ਉਹ ਹੀ ਉਹੀ ਕੀਤਾ ਮੈਂ ਸਮਝ ਨਹੀਂ ਤੇ ਆਈ ਨਹੀਂ ਉਹਨੂੰ ਕਾਲ ਕੇ ਤਾਂ ਹੀ ਆਪਾਂ ਲੋਕ ਇਸ ਕਮਰੇ 'ਚ ਕਰ ਰਹੇ ਕਿ ਵਾਸਤੇ 10 ਨਹੀਂ ਆ 15 ਦਿਨ ਉਹਨਾਂ ਦੇ ਪ੍ਰਚਾਰਕ ਤੇ ਆਪਾਂ ਗੋਬਿੰਦਗੜ੍ਹ 'ਚ ਨਹੀਂ ਕਰ ਸਕਦੇ ਗੱਲ ਕਿਉਂਕਿ ਉੱਥੇ ਦਾ ਸਿਸਟਮ ਇਦਾਂ ਦਾ ਬਣਿਆ ਹੋਇਆ ਸਾਰਾ ਉਹੀ ਗੱਲ ਉਹੀ ਗੱਲ ਉਹਨੇ ਤੇ ਆਪਾਂ ਸਾਰਿਆਂ ਨਕਾਰ ਵੀ ਨਹੀਂ ਸਕਦੇ ਵੀ ਉਹ ਗਲਤ ਲੱਗੇ ਪਬਲਿਕ ਪਬਲਿਕ 'ਚ ਵੀ ਗੱਲ ਕੀਤੀ ਆ ਹਾਂਜੀ ਪਬਲਿਕ ਦੇ ਵਿੱਚ ਗੱਲ ਕੀਤੀ ਆ ਅਗਲੇ ਨੂੰ ਲੱਗ ਰਹੀ ਆ ਦੇਖੋ ਦੋ ਗੱਲਾਂ ਥੋੜੀਆਂ ਫਿਰ ਅਸੀਂ ਇੱਕ ਪਹਿਲਾਂ ਸੁਣਨਾ ਤੇ ਇੱਕ ਨਵੀਂ ਸੁਣੀ ਹੂੰ ਸੰਗਤ ਦੀ ਗੱਲ ਸੰਗਤ ਦੇ ਰਵੀ ਦਾ ਪੁਰਾਣੀ ਦਾ ਤੁਸੀਂ ਵੀ ਸੁਣੀ ਸੀ ਤੁਸੀਂ ਬਦਲ ਕੇ ਬੈਠੋ ਕਿਉਂ ਨਹੀਂ ਬਦਲਦੇ ਇਹਦਾ ਜਵਾਬ ਦੇ ਸੱਚ ਕੋੜਾ ਦਾ ਜਾਂ ਦੋ ਚੀਜ਼ਾਂ ਆ ਗਈਆਂ ਤੁਹਾਡੇ ਕੋਲ ਫਿਰ ਤਾਂ ਵਿਚਾਰ ਸਕਦੇ ਨੇ ਨਾ ਫਿਰ ਤੂੰ ਹੀ ਕਿਉਂ ਚੰਗੀ ਲੱਗਦੀ ਹੈ ਕਿਉਂ ਫਿਰ ਉਹ ਸੰਗਤ ਦੇ ਉੱਤੇ ਆ ਜਾ ਫਿਰ ਤੇ ਚੁਆਇਸ ਕਰਨ ਦਾ ਆਪਣੇ ਉਹਦੇ ਤੇ ਆ ਗਿਆ ਹਾਂ ਪਤਾ ਹੀ ਨਹੀਂ ਲੱਗਿਆ ਉਹ ਗੱਲ ਅਲੱਗ ਜਦੋਂ ਅਵੇਲੇਬਲ ਨਹੀਂ ਸੀ ਦੂਜੀ ਵਿਚਾਰਧਾਰਾ ਉੱਥੇ ਤੱਕ ਜਾਇਜ਼ ਹੈ ਜਿੱਥੇ ਤੱਕ ਪਤਾ ਨਹੀਂ ਲੱਗਿਆ ਪਰ ਜਦ ਪਤਾ ਲੱਗ ਗਿਆ ਫਿਰ ਉਹਦੇ ਬਾਅਦ ਉਹਦੇ ਬਾਅਦ ਕਸੂਰਵਾਰ ਹੈ ਉਦੋਂ ਕਸੂਰਵਾਰ ਜੇ ਦੋਏ ਪੜਿਆ ਹੋਵੇ ਗੁਨਾਹਗਾਰ ਤਾਂ ਉਮੀ ਸਾਧ ਰਵਾਰੀ ਹੈ ਉਮੀ ਜਿੰਨਾ ਜਨਸਾਦ ਹੈ ਉਹਨਾਂ ਚ ਨਹੀਂ ਉਹਦੇ ਤੇ ਮਾਰ ਪੈਂਦੀ ਪਰ ਜਦੋਂ ਦੂਈ ਵਿਚਾਰਦਾਰ ਦਾ ਪਤਾ ਲੱਗਿਆ ਫਿਰ ਉਮੀ ਨਹੀਂ ਰਿਹਾ ਕਿ ਤੁਹਾਨੂੰ ਪਤਾ ਲੱਗ ਗਿਆ ਇੱਕ ਆਏ ਇੱਕ ਆਏ ਪਸੰਦ ਕੀ ਕਰਨਾ ਦੋਹਾਂ ਚੋਂ ਆਪਣੀ ਚਾਹਤ ਹੋ ਗਈ ਉਹਦੀ ਕਿਤੋਂ ਦੀ ਆਪਣੀ ਚਾਹਤ ਹੈ ਫੇਰ ਉਹ ਇਨਕਾਰਦਾ ਹੈ ਫਿਰ ਉਹ ਮੁਲਜ਼ਮ ਹੈ ਫਿਰ ਨਹੀਂ ਕਹਿ ਸਕਦਾ ਮੈਨੂੰ ਪਤਾ ਨਹੀਂ ਸੀ ਫਿਰ ਆਪ ਗੁਨਾਹਗਾਰ ਜਿੰਨਾ ਜਰ ਨਹੀਂ ਪਤਾ ਉਹਨਾਂ ਜਰ ਨਹੀਂ ਉਹਨਾਂ ਜਨ ਪ੍ਰਚਾਰਕ ਤੇ ਜਿੰਨਾ ਪੜਿਆ ਨੂੰ ਫਾਈ ਲੱਗੀ ਯਾਦ ਬਾਗ ਨਾ ਕੇ ਨਹੀਂ ਥੋ ਪਰ ਜਦ ਫਾਈ ਕੱਟਣ ਵਾਲਾ ਆ ਗਿਆ ਫਿਰ ਉਹਨੂੰ ਕਹਿੰਦੇ ਨੇ ਫਾਈ ਕੱਟਣ ਨੂੰ ਤੂੰ ਦੁਸ਼ਮਣ ਉਹ ਮਿੱਤਰ ਹੈ ਦੂਆ ਫਿਰ ਉਹ ਮਿੱਤਰ ਦੇ ਉੱਤੇ ਜਿਹਨੂੰ ਮਿੱਤਰ ਸਮਝਦੇ ਨੇ ਉਹਦੇ ਤੇ ਇਹਨਾਂ ਦਾ ਦੋਸ਼ ਨਹੀਂ ਫਸਾਇਆ ਆਪ ਫਸੇ ਰਹੇ ਆਪੇ ਫਸੜੀਏ ਤੈਨੂੰ ਕੌਣ ਛਡਾਉਂਦਾ ਛਡਾਵੇ ਕੌਣ ਛਡਾਉਣ ਵਾਲਾ ਦਾ ਦੁਸ਼ਮਣ ਹੈ ਛਡਾਉਣ ਵਾਲਾ ਤਾਂ ਚੰਗਾ ਨਹੀਂ ਲੱਗਦਾ ਪਬਲਿਕਲੀ ਦੋ ਕੁ ਵਾਰ ਗੱਲ ਹੋਈ ਹੈ ਉੱਥੇ ਇਹਨਾਂ ਕਿ ਵੀ ਆਮ ਹੁਣ ਗੁਰਦਾਰੇ ਚ ਇਹ ਕਹਿੰਦੇ ਵੀ ਮਰਨਾ ਸੱਚ ਹੈ ਤੇ ਜੋੜਾ ਝੂਠ ਹੈ ਇਹਨਾਂ ਨੇ ਜਦੇ ਗੱਲ ਕੱਟ ਕੇ ਨਾ ਉਹ ਤੋਂ ਬਾਅਦ ਬਾਬਾ ਜੀ ਬੋਲੇ ਕਿ ਇਹ ਭਾਈ ਗਲਤ ਬੋਲ ਗਏ ਇੱਥੇ ਇਸ ਤਰ੍ਹਾਂ ਨਹੀਂ ਹੈਗਾ ਮਰਨਾ ਝੂਠ ਹੈ ਮਤਲਬ ਜਿਵੇਂ ਉਹ ਕਹਿ ਰਹੇ ਸੀਗੇ ਜਿਉਣਾ ਸੱਚ ਹੈ ਉਹ ਉਹ ਦੇਖਣ ਵੀ ਉਲਟ ਗੱਲ ਕਰ ਉਲਟ ਗੱਲ ਕਰਦੇ ਉਹ ਪਬਲਿਕਲੀ ਗੱਲ ਤਾਂ ਉਲਟਾ ਹੈ ਫਿਰ ਉਹਨੂੰ ਡਿਸਕਸ ਕਰਨਾ ਅੱਜ ਅੱਜ ਦੀ ਡੇਟ 'ਚ ਵੀ ਨਹੀਂ ਕਰ ਰਿਹਾ ਕੋਈ ਕਈ ਵਾਰੀ ਗੱਲ ਹੋਈ ਫਿਰ ਕਈ ਵਾਰ ਹੋਈ ਆ ਫਿਰ ਫੇਰ ਸਪੀਚ ਕੀਤੀ ਤੇ ਫਤਿਹਗੜ੍ਹ ਸਾਹਿਬ ਨੂੰ ਜਿਵੇਂ ਤੁਸੀਂ ਦੂਜੇ ਨੂੰ ਤਾਂ ਬੜੀਆਂ ਮੰਨਦੇ ਆ ਥੋੜੀਆਂ ਬੜੀਆਂ